ਅਥ ਬਿਸਨ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਇ ਚਉਪਈ ਅਬ ਮੈਂ ਕਰੋ ਬਿਸਨ ਅਵਤਾਰਾ ਜੈਸਿਕ ਤਰਿਓ ਸਰੂਪ ਮੁਰਾਰਾ ਵਿਆਕੁਲ ਹੋ ਤਰਨ ਜਪ ਪਾਰਾ ਕਾਲ ਪੁਰਖ ਪਹਿ ਕਰਤ ਪੁਕਾਰਾ ਚਉਪਈ ਅਸੁਰ ਦੇਵਤਨ ਦੇਤ ਪਜਾਈ ਥੀਂ ਲੇਤ ਭੂਕੀ ਠਕੁਰਾਈ ਕਰਤ ਪੁਕਾਰ ਤਰਨ ਪਰ ਪਾਰਾ ਕਾਲ ਪੁਰਖ ਤਬ ਹੋਤ ਕਿਰਪਾਰਾ ਅੰਧੋਰਾ ਸਭ ਦੇਵਨ ਕੋ ਅੰਸ ਲੈ ਤਤ ਆਪਨ ਠਹਰਾਏ ਵਿਸ਼ਨ ਰੂਪ ਧਾਰਤ ਤਦਨ ਗ੍ਰਹਿ ਅਦਿਤ ਕੇ ਆਏ ਚੌਪੀ ਆਨ ਹਰਤ ਪ੍ਰਿਥਵੀ ਕੋ ਪਾਰਾ ਭਉ ਵਿਦ ਅਸੁਰਨ ਕਰਤ ਸੰਘਾਰਾ ਮੂ ਪਾਰ ਹਰ ਸੁਰਪੁਰ ਜਾਈ ਕਾਲ ਪੁਰਖ ਮੋਰਾ ਸਮਾਈ ਸਗਲ ਕਥਾ ਜੋ ਛੋਰ ਸੁਨਾਹੂੰ ਬਿਸ਼ਨ ਪ੍ਰਬੰਧ ਕਾ ਸੰਪਾਉ ਪਾਉ ਤਾਤੇ ਥੋਰੀਐ ਕਥਾ ਪ੍ਰਕਾਸੀ ਰੋਗ ਸੋਗ ਤੇ ਰਾਖ ਬਿਨਾਸੀ ਇਤ ਤੇਰਮਾ ਬਿਸ਼ਨ ਅਵਤਾਰ ਸਮਾਪਤ ਮਸਤ ਸੁਭ ਮਸਤ ਅਥ ਮਦ ਕੈਟ ਬਧਨ ਕਥਨੰ ਸ੍ਰੀ ਭਗਵਤੀ ਜੀ ਸਹਾਇ ਦੋਰਾ ਕਾਲਪੁਰ ਕੀ ਦੇਵ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ ਚਉਪਈ ਸ਼ਰਮਤ ਬਿਸਨ ਤਾਰਾ ਸਮਾਈ ਸਿੰਧ ਬਿੰਦ ਜਾਗਨਿਓ ਨ ਜਾਈ ਸੇਸ ਨਾਗ ਸੇ ਕੋਟਕ ਤਹਾਂ ਸੋਵਦ ਸੈਨ ਸਰਪ ਕੀ ਜਹਾਂ ਸਹੰਸਰ ਸੀਸ ਤਵ ਧਰਤਨ ਜੰਗਾ ਸਹੰਸਰ ਭਾਵ ਕਰ ਸਹੰਸ ਭੰਗਾ ਸਹੰਸ ਰਾਜ ਸੋਭਤ ਹੈ ਕੇ ਲక్ష్ਮੀ ਪਾਪ ਲੋਸਤ ਵਾਕੇ ਦੋਹਰਾ ਮਦ ਕੀਟਬ ਕੇ ਬਦਨ ਵਿਤ ਜਾ ਦਿਨ ਜਗਤ ਮੁਰਾਰ ਸੋ ਕਵ ਸਿਆਮ ਤਾ ਕੋ ਕਰੇ ਚੌਦ ਸਮੋ ਅਵਤਾਰ ਚੌਪੀ ਸ਼ਰਵਣ ਮੈਲ ਤੇ ਸੁਰ ਪ੍ਰਕਾਸ਼ਤ ਚੰਦ ਸੂਰ ਜਨ ਦਤੀਏ ਪ੍ਰਭਾਸਤ ਮਾਇਆ ਤਜਤ ਵਿਸ਼ਨ ਕਹ ਤਬ ਹੀ ਕਰਤੋ ਬਾਦ ਅਸੁਰ ਮਿਲ ਜਬ ਹੀ ਦਿਨ ਸੋ ਕਰਤ ਬਿਸਨ ਕਮਸਾਨਾ ਬਰਖ ਹਜ਼ਾਰ ਪੰਜ ਪਰਮਾਨਾ ਕਾਲ ਪੁਰਖ ਤਵ ਹੋ ਸਹਾਈ ਦੂਹਨ ਹੰਤ ਕ੍ਰੋਧ ਉਪਜਾਈ ਦੁਹਰਾ ਧਾਰਤ ਹੈ ਐਸੋ ਬਿਸ਼ਨ ਚੌਦਸ ਮੋਹ ਅਵਤਾਰ ਸੰਤ ਸਮੂਹਨ ਸੁਖ ਨਮਿਤ ਦਾਨਵ ਦੂਹ ਸੰਘਾਰ ਇਤ ਸ੍ਰੀ ਵਿਚਿਤ੍ਰ ਨਾਟਕ ਚਤਰ ਦਸਮੋ ਅਵਤਾਰ ਸਮਾਪਤ 14ਵਾਂ ਅਵਤਾਰ ਅਥ ਅਰਹੰਤ ਦੇਵ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਚਉਪਈ ਜਬ ਜਬ ਦਾਨਵ ਕਰਤ ਪਸਾਰਾ ਤਬ ਤਬ ਵਿਸ਼ਨ ਕਰਤ ਸੰਘਾਰਾ ਸਕਲ ਸੁਰ ਇਕਠੇ ਤਾਂ ਭਏ ਸੁਰ ਅਰ ਗੁਰ ਮੰਦਰ ਚਲ ਗਏ ਸਭ ਹੂੰ ਮੇਰੇ ਅਸ ਕਰਿਓ ਵਿਚਾਰਾ ਦੈਤਨ ਕਰਤ ਘਾਤ ਅਸੁਰਾਰਾ ਤਾਤੇ ਐਸ ਕਰੋ ਕਿਜ ਘਾਤਾ ਜਾਤੇ ਬਨੇ ਹਮਾਰੀ ਬਾਤਾ ਦੈਤ ਗੁਰੂ ਐਮ ਬਚਨ ਬਖਾਨਾ ਤੁਮ ਦਾਨਵੋ ਨਾ ਭੇਦ ਪਛਾਨਾ ਵੇ ਮਿਲ ਜਗ ਕਰਤ ਬਹੁ ਪਾਂਤਾ ਕੁਸਲ ਹੋਤ ਤਾਤੇ ਦਿਨ ਰਾਤਾ ਤੂੰ ਕਰੋ ਜਗ ਆਰੰਭਨ ਵਿਜੈ ਹੋਏ ਤੁਮਰੀ ਤਾਤੇ ਰਣ ਜਗ ਆਰੰਭਿਆ ਦਾਨਵਨ ਕਰਾ ਬਚਨ ਸੁਣਤ ਸੁਰਪੁਰ ਥਰਹਾਰਾ ਵਿਸ਼ਨ ਬੋਲ ਕਰ ਕਰੋ ਵਿਚਾਰਾ ਆਪ ਕਛ ਕਰੋ ਮੰਤਰ ਅਸੁਰਾਰਾ ਵਿਸ਼ਨ ਨਵੀਨ ਕਹਿਓ ਬਵ ਧਰਹੁ ਜਗ ਬਿਖਨ ਅਸੁਰਨ ਕੋ ਕਰਹੁ ਵਿਸ਼ਨ ਅਦ ਕੀਨੋ ਇਸ ਨਾਨਾ ਦੀਨੇ ਅਮਿਤ ਦਿਜਨ ਕਹਦਾਨਾ ਮਨਮੋ ਮਨ ਮੋ ਕਬਲਾ ਸਿਰਜੋ ਗਿਆਨਾ ਕਾਲ ਪੁਰਖ ਕੋ ਤਰਿਓ ਧਿਆਨਾ ਕਾਲ ਪੁਰਖ ਤਾ ਪੈ ਦਇਆਲਾ ਦਾਸ ਦਾਨ ਕਹ ਬਚਨ ਸਾਲਾ ਧਾਰ ਅਰਹੰਤ ਦੇਵ ਕੋ ਰੂਪਾ ਨਾਸ ਕਰੋ ਅਸੁਰਨ ਕੇ ਭੂਪਾ ਵਿਸ਼ਨ ਦੇਵ ਆਗਿਆ ਜਬ ਪਾਈ ਕਾਲ ਪੁਰਖ ਕੀ ਕਰੀ ਬਡਾਈ ਭੂ ਅਰਹੰਤ ਦੇਵ ਬਣ ਆਇਓ ਆਨ ਔਰ ਹੀ ਪੰਥ ਚਲਾਇਓ ਜਬ ਅਸੁਰਨ ਕੋ ਭਇਓ ਗੁਰ ਆਈ ਬੌਂਤ ਭਾਂਤ ਨਿਜ ਮਤਹਿ ਚਲਾਈ ਸ਼ਰਾਵ ਗਮਤ ਉਪਰਾਜਨ ਆ ਸੰਤ ਸਬੂਹਨ ਕੋ ਸੁਖ ਦੀਆ ਸਭੂ ਹਾਥ ਮੋਚਨਾ ਦੀਏ ਸਿਖਾਹੀਣ ਦਾਨ ਬਹੁ ਕੀਏ ਸਿਖਾਹੀਣ ਕੋਈ ਮੰਤਰ ਨਾ ਪੁਰੈ ਜੋ ਕੋਈ ਜਪੈ ਉਲਟ ਤਿਹ ਪਰੈ ਬਹੁਰ ਜਗ ਕੋ ਕਰਮ ਮਿਟਾਇਓ ਜੀ ਹਿੰਸਾ ਤੇ ਸਭੂ ਹਟਾਇਓ ਬਿਨ ਹਿੰਸਾ ਕੀਏ ਜਗ ਨਾ ਹੋਈ ਕਾ ਤੇ ਜਗ ਕਰੈ ਨਾ ਕੋਈ ਯਾ ਤੇ ਪੈਉ ਜਗਨ ਕੋ ਨਾਸਾ ਜੋ ਜੀ ਹਨੇ ਹੋਏ ਉਪਹਾਸਾ ਜੀ ਮਰੇ ਬਿਨ ਜਗ ਨਾ ਹੋਈ ਜਗ ਕਰੈ ਪਾਵੈ ਨਹੀਂ ਕੋਈ ਏ ਸਭ ਨੂੰ ਉਪਦੇਸਾ ਜਗ ਸਕੈ ਕੋ ਕਰਨਾ ਨਰੇਸਾ ਪੰਥ ਪੰਥ ਸਭ ਲੋਗਨ ਲਾਇਆ ਧਰਮ ਕਰਮ ਕੋ ਕਰਨ ਨਾ ਪਾਇਆ ਦੋਹਰਾ ਅਨ ਅਨ ਤੇ ਹੋਦ ਜਿਉ ਘਾਸ ਘਾਸ ਤੇ ਹੋਏ ਤੈਸੇ ਮਨੁਛ ਮਨੁਛ ਤੇ ਅਵਰ ਨਾ ਕਰਤਾ ਕੋਏ ਚਉਪਈ ਐਸ ਗਿਆਨ ਸਭ ਹੂੰ ਦੜਾਇਓ ਧਰਮ ਕਰਮ ਕੋ ਕਰਨ ਨਾ ਪਾਇਓ ਇਹ ਬ੍ਰਿਧ ਵੀ ਸਭੋ ਚਿਤ ਦੀਨਾ ਸੁਰ ਬੰਸਤਾ ਤੇ ਭਇਓ ਛੀਨਾ ਰਜਉਪਈ ਨਾਮਨ ਦਇਤ ਨਾ ਪਾਵੇ ਕੋਈ ਬਿਨ ਇਸ਼ਨਾਨ ਪਵਿੱਤਰ ਨਾ ਹੋਈ ਬਿਨ ਪਵਿੱਤਰ ਕੋਈ ਫੁਰੇ ਨਾ ਮੰਤਰਾ ਨਿਫਾਲ ਭੈ ਤਾਤੈ ਸਭ ਜੰਤਰਾ ਦਸ ਹੰਸਰ ਬਰਖ ਕੀ ਰਾਜਾ ਸਭ ਜਗ ਮੋ ਮਤ ਐਸ ਪਰਾਜਾ ਧਰਮ ਕਰਮ ਸਭ ਹੀ ਮਿਟ ਗਇਓ ਤਾਤੇ ਛੀਨ ਅਸੁਰ ਕੁਲ ਪਇਓ ਦੇਵ ਰਾਏ ਜੀਵੋ ਨਾਮ ਬੜਾ ਕਰਮ ਆ ਬਿਸਨ ਕਰਾਨਾ ਆਨੰਦ ਬੜਾ ਸੋਗ ਮਿਟ ਗਇਓ ਕਰ ਕਰ ਸਭੋ ਬਧਾਵਾ ਭਇਓ ਦੋਹਰਾ ਬਿਸਨ ਐਸ ਉਪਦੇਸ਼ ਤੈ ਸਭ ਹੂੰ ਧਰਮ ਛੁਡਾਏ ਅਮਰਾਵਤ ਸੁਰ ਨਗਰ ਮੋ ਬਹੁਰ ਬਿਰਾਜਿਓ ਜਾਏ ਸਰਾਵ ਗੇਸ ਕੋ ਰੂਪ ਤਰ ਦੈਤ ਕੁਪੰਥ ਸਭ ਡਾਰ ਪੰਦਰ ਸਮੋ ਉਤਾਰੇ ਮਨ ਧਾਰਤ ਭਇਓ ਮੁਰਾਰ ਇਤ ਸ੍ਰੀ ਵਿਜਿਤਰ ਕੇ ਪੰਦਰ ਸਮੋ ਅਰਹੰਤ ਅਵਤਾਰ ਅਥ ਮਨ ਰਾਜਾ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਏ ਚਉਪਈ ਸ਼ਰਾਵਕ ਮਤ ਸਭ ਹੀ ਜਨ ਲਾਗੇ ਧਰਮ ਕਰਮ ਸਭ ਹੀ ਤਜ ਭਾਗੇ ਤਿਆਗ ਦੇਈ ਸਭ ਹੂੰ ਹਰਿ ਸੇਵਾ ਕੋਈ ਨਮਾਨਤ ਮਾਨਤ ਪੇ ਗੁਰਦੇਵਾ ਸਾਧ ਅਸਾਧ ਸਭੈ ਹੋਏ ਗਏ ਧਰਮ ਕਰਮ ਸਭ ਹੂੰ ਤਜ ਦੇ ਕਾਲ ਪੁਰਖ ਆਗਿਆ ਤਬ ਦੀਨੀ ਵਿਸ਼ਨ ਚੰਦ ਸੋਈ ਬਿਦ ਕੀਨੀ ਮਨ ਹੋਇ ਰਾਜ ਵਿਤਾਰ ਅਵਤਰਾ ਮਨ ਸਿਮਰਤ ਹੈ ਪ੍ਰਚੁਰ ਜਗ ਕਰਾ ਸਕਲ ਕੁਪੰਥੀ ਪੰਥ ਚਲਾਏ ਪਾਪ ਕਰਮ ਤੇ ਲੋਗ ਹਟਾਏ ਰਾਜ ਅਵਤਾਰ ਪਇਓ ਮਨ ਰਾਜਾ ਸਭ ਹੀ ਸਜੇ ਧਰਮ ਕੇ ਸਾਜਾ ਪਾਪ ਕਰਾ ਤਾ ਕੋ ਗਹਿ ਮਾਰਾ ਸਗਲ ਪ੍ਰਜਾ ਕਹੁ ਮਾਰਗ ਡਾਰਾ ਪਾਪ ਕਰਾ ਜਾਹੀ ਤਹ ਮਾਰਸ ਸਗਲ ਪ੍ਰਜਾ ਕੋ ਧਰਮ ਸਿਖਾਰਸ ਨਾਮਦਾਨ ਸਭ ਹੂਨ ਸਿਖਾਰਾ ਸ਼ਰਾਵਗ ਪੰਥ ਦੂਰ ਕਰ ਡਾਰਾ ਜੇ ਜੇ ਪਾਜ ਦੂਰ ਕਹ ਗਏ ਸ਼ਰਾਵਗ ਧਰਮ ਸੋ ਰਹਿ ਗਏ ਔਰ ਪ੍ਰਜਾ ਸਭ ਮਾਰਗ ਲਾਈ ਕੁਪੰਥ ਪੰਥ ਤੇ ਸੁਪੰਥ ਚਲਾਈ ਰਾਜ ਅਵਤਾਰ ਭਇਓ ਮਨ ਰਾਜਾ ਕਰਮ ਧਰਮ ਜਗ ਮੋਹ ਭਲ ਸਾਜਾ ਸਗਲ ਕੁਪੰਥੀ ਪੰਥ ਚਲਾਏ ਪਾਪ ਕਰਮ ਤੇ ਧਰਮ ਲਗਾਏ ਦੋਹਰਾ ਪੰਥ ਕੁਪੰਥੀ ਸਭ ਲਗੇ ਸ਼ਰਾਬਗ ਮਤ ਭਇਓ ਦੂਰ ਮਨ ਰਾਜਾ ਕੋ ਜਗਤ ਮੋਹ ਰਹਿਓ ਸੋ ਜਸ ਭਰਪੂਰ ਇਤ ਸ੍ਰੀ ਬਚਿਤ੍ਰ ਨਾਟਕੇ ਮਨ ਰਾਜਾ ਅਵਤਾਰ ਸੋਲਮਾ ਮਸਤ ਸੁਭ ਮਸਤ ਅਥ ਤਨੰਤਰ ਵੈਦ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਇ ਚਉਪਈ ਸਭ ਤਨਵੰਤ ਭੈ ਜਗ ਲੋਗਾ ਏਕ ਨ ਰਹਾ ਤਿਨੋ ਤਨ ਸੋਗਾ ਭਾਂਤ ਭਾਂਤ ਪਛਤ ਭਗਵਾਨਾ ਉਪਜਿਤ ਰੋਗ ਦੇਹ ਤਿਨ ਨਾਨਾ ਰੋਗਾ ਕੁਲ ਸਭੀ ਪੈ ਲੋਗਾ ਉਪਜਾ ਅਧਿਕ ਪ੍ਰਜਾ ਕੋ ਸੋਗਾ ਪਰਮ ਪੁਰਖ ਕੀ ਕਰੀ ਵਿਡਾਈ ਕਿਰਪਾ ਕਰੀ ਤਿਨ ਪਰ ਹਰਿ ਰਾਈ ਵਿਸ਼ਨ ਚੰਦ ਕੋ ਕਹਾ ਬੁਲਾਈ ਤਾਰ ਅਵਤਾਰ ਤਨੰਤਰ ਜਾਈ ਆਯੁਰਵੇਦ ਕੋ ਕਰੋ ਪ੍ਰਕਾਸ਼ਾ ਰੋਗ ਪ੍ਰਜਾ ਕੋ ਕਰੇ ਹੋ ਨਾਸਾ ਦੋਹਰਾ ਤਾਤੇ ਦੇਵ ਇਕਤਰ ਹੋਏ ਮਥਿਓ ਸਮੁੰਦਰੈ ਜਾਏ ਰੋਗ ਬਿਨਾਸਨ ਪ੍ਰਜਾ ਹਿਤ ਕਢਿਓ ਤਨੰਤਰ ਰਾਏ ਚਉਪਈ ਆਯੁਰਵੇਦ ਤਿਨ ਕੀਓ ਪ੍ਰਕਾਸ਼ਾ ਜਗ ਕੇ ਰੋਗ ਕਰੇ ਸਭ ਨਾਸਾ ਬੈਦ ਸ਼ਾਸਤਰ ਕਹੋ ਪ੍ਰਗਟ ਦਿਖਾਵਾ ਭਿਨ ਭਿਨ ਔਖਦੀ ਬਤਾਵਾ ਦੋਹਰਾ ਰੋਗ ਰਾਹਤ ਕਰ ਔਖਦੀ ਸਭ ਹੀ ਕਰੋ ਜਹਾਨ ਕਾਲ ਪਾਏ ਤਛਕ ਹਨਿਓ ਸੁਰਪੁਰ ਕੀਓ ਪਿਆਨ ਏਸਰੀ ਵਿਜੇਤਰ ਨਾਟਕੇ ਤਨੰਤਰ ਅਵਤਾਰ ਸਤਾਰਵਾਂ ਸੁਭ ਮਸਤ ਅਥ ਸੂਰਜ ਅਵਤਾਰ ਕਥਨ ਸ੍ਰੀ ਭਗਉਤੀ ਜੀ ਸਹਾਇ ਚਉਪਈ ਬੌਰ ਬੜੇ ਦਿੱਤ ਪੁੱਤਰ ਅਤੁਲ ਬਾਲੀ ਅਰੇ ਅਨੇਕ ਜੀਤੇ ਜਨ ਜਲ ਥਲ ਕਾਰ ਪੁਰਖ ਕੀ ਆਗਿਆ ਪਾਈ ਰਾਵੀ ਅਵਤਾਰ ਤਰਿਓ ਹਰਿ ਰਾਈ ਚਉਪਈ ਜੇ ਜੇ ਹੋ ਤਾ ਸੁਰ ਬਲਵਾਨਾ ਰਾਵ ਮਾਰ ਤਿਨ ਕੋ ਵਿਦਨਾਨਾ ਅੰਧਕਾਰ ਧਰਨੀ ਤੇ ਹਰੇ ਪ੍ਰਜਾ ਕਾਜ ਗ੍ਰਹਿ ਕੇ ਉਠ ਪਰੇ ਨਰਾਛੰਦ ਵਿਸਾਰ ਆਲ ਸੰਗ ਸਬੈ ਪ੍ਰਭਾਤ ਲੋਗ ਜਾਗਹੀ ਅਨੰਤ ਜਾਪ ਕੋ ਜਪੈ ਬਿਅੰਤ ਧਿਆਨ ਪਾਗਹੀ ਦੁਰੰਤ ਕਰਮ ਕੋ ਕਰੈ ਆਥਾਵ ਥਾਵ ਥਾਪਹੀ ਗਾਇਤਰੀ ਸੰਧਿਆਨ ਕੈ ਅਜਾਪ ਜਾਪ ਜਾਪਹੀ ਸੋ ਦੇਵ ਕਰਮ ਯਾਦ ਲੈ ਪ੍ਰਭਾਤ ਜਾਗ ਕੈ ਕਰੈ ਸੋ ਜਗ ਧੂਪ ਦੀਪ ਹੋਮ ਵੇਦ ਵਿਆਹ ਕਰਨ ਉਚਰੈ ਸੋ ਪਿੱਤਰ ਕਰਮ ਹੈ ਜਿਤੇ ਸੋ ਬ੍ਰਿਤ ਬ੍ਰਿਤ ਕੋ ਕਰੈ ਜੋ ਸ਼ਾਸਤਰ ਸਿਮਰਤ ਉਚਰੰਤ ਸੋ ਧਰਮ ਧਿਆਨ ਕੋ ਧਰੈ ਅਰਧ ਨਿਰਾਛੰਦ ਸੋ ਧੂਮ ਧੂਮ ਧੂਮ ਹੀ ਕਰੰਤ ਸੈਨ ਭੂਮ ਹੀ ਬਿਆੰਤ ਧਿਆਨ ਧਿਆਵਹੀ ਦੁਰੰਤ ਠੌਰ ਪਾਵਹੀ ਅਨੰਤ ਮੰਤਰ ਉਚਰੈ ਸੋ ਜੋਗ ਜਾਪ ਨਾ ਕਰੈ ਨਿਰਵਾਣ ਪੁਰਖ ਧਿਆਵਹੀ ਬਿਮਾਨ ਅੰਤ ਪਾਵਹੀ ਦੋਹਰਾ ਬਹੁਤ ਕਾਲ ਬੀਤਿਓ ਕਰਤ ਧਰਮ ਅਰਦਾਨ ਬਹੁਰ ਅਸੁਰ ਬਢਿਓ ਪ੍ਰਵਲ ਦੀਰਗ ਕਾਇ ਦੁਤਮਾਨ ਚਉਪਈ ਬਾਣ ਪਰਜੰਤ ਬੜਤ ਨਿਤ ਪ੍ਰਤ ਤਾਨ ਨਿਸ ਦਿਨ ਘਾਤ ਕਰਤ ਦੇ ਦੇਵਨ ਦੀਰਘ ਕਾਇ ਐਸੋ ਰਿਪ ਭਇਓ ਰਾਵ ਰਥ ਹਟਕ ਚਲਨ ਤੇ ਗਏ ਓੜਿਲ ਹਟਕ ਚਲਤ ਰਥ ਭਇਓ ਭਾਨ ਕੋ ਪਿਓ ਤਬੈ ਅਸਤਰ ਸ਼ਸਤਰ ਲੈ ਚਲਿਓ ਸੰਗ ਲੈ ਦਲ ਸਵੈ ਮੰਡਿਓ ਵਿਵਧ ਪ੍ਰਕਾਰ ਤਹਾਂ ਰਣ ਜਾਇ ਕੈ ਹੋ ਨਿਰਖ ਦੇਵ ਅਰ ਦਇਤ ਰਹੇ ਉਰ ਜਾਇ ਕੈ ਗਾਹ ਗਾ ਪਾਣ ਕਿਰਪਾਨ ਦਵਈਆ ਰਣ ਭਿਰੇ ਟੂਕ ਟੂਕ ਐ ਗਰੇ ਨਾ ਪਗ ਪਾਛੇ ਫਿਰੇ ਅੰਗਨ ਸੋਬੇ ਕਾਇ ਪ੍ਰਭਾ ਅਥੀ ਬੜੇ ਹੋ ਬਸਤਰ ਮਨੋ ਛਿਟਕਾਏ ਜਨੇਤੀ ਸੇ ਜੜੇ ਅਨਪਵ ਛੰਦ ਅਨਹਦ ਵੱਜੇ ਧੁਨ ਗਣ ਲੱਜੇ ਕਣ ਹਰ ਕੋਰੰ ਜਨ ਬਨ ਮੋਰੰ ਮਦਰ ਧੁਨ ਛੰਦ ਟਲ ਹਰ ਟਾਲੰਗ ਜਿਮ ਗੁਲਾਲੰ ਖੜਪੜ ਵੀਰੰ ਤੜ ਸਰ ਤੀਰੰ ਰੁਣ ਚੁਣ ਬਾਜੇ ਜਾਣ ਕਣ ਗਾਜੇ ਟਮੰਗ ਢੋਲੰ ਖੜ ਰੜ ਖੋਲੰ ਥਰ ਹਰ ਕੰਪੈ ਹਰ ਹਰ ਜੰਪੈ ਰਣ ਰੰਗ ਰਤੇ ਜਾਣ ਗਣ ਮੱਤੇ ਥਰਕਤ ਸੂਰੰ ਨਿਰਖਤ ਹੂਰੰ ਸਰਬਰ ਛੁੱਟੇ ਕਟ ਪੜ ਲੁੱਟੇ ਚਮਕਤ ਬਾਣ ਫਰਾ ਨਿਸ਼ਾਨੰ ਚਟਪਟ ਜੂਟੇ ਅਰ ਉਰ ਫੂਟੇ ਨਰਬਰ ਗੱਜੇ ਸਰਬਰ ਸੱਜੇ ਸਲਾ ਸੰਜੋਯੰ ਸੁਰਪੁਰ ਪੋਯੰ ਸਰਬਰ ਛੂਟੇ ਅਰ ਉਰ ਫੂਟੇ ਚਟਪਟ ਚਰਮੰ ਫਟਪੁਟ ਬਰਮੰ ਨਰਾਛੰ ਦਨੇਸ਼ ਬਾਣ ਪਾਣ ਰਹਿ ਰਪੇਸ ਤਾਗ ਅਨੰਤ ਜੁਧ ਕ੍ਰੋਧ ਸੁਧ ਭੂਮੈ ਮਚਾਈਯੰ ਕਤੇਕ ਭਾਜ ਚਾਲੀਯੰ ਸਰੇਸ ਲੋਗ ਕੋ ਗਏ ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ ਸਮਟ ਸੇਲ ਸਾਮੋਹੇ ਸਰਕ ਸੂਰ ਧਾੜਹੀ ਬਬਕ ਬਾਗ ਜਿਉ ਬਲੀ ਹਲਕ ਹਾਕ ਮਾਰਹੀ ਅਪੰਗ ਅੰਗ ਪੰਗ ਹੋਇ ਉਤੰਗ ਜੰਗ ਮੋ ਗਿਰੇ ਸੁਰੰਗ ਸੂਰ ਮਾਸ ਵੈ ਨਿਸੰਗ ਜਾਨ ਕਹਿ ਰੇ ਅਰਦਨ ਰਾਛੰਦ ਨਵੰਗ ਨਿਸ਼ਾਨ ਬਾਜੀਆਂ ਕਟਾ ਕਮੰਡ ਲਾਜੀਆਂ ਤਬਲ ਤੁੰਦਰੰਗ ਬਜੇ ਸੁਣੰਤ ਸੂਰ ਮਾ ਗਜੇ ਸੋ ਜੂਜ ਜੂਜ ਕੈ ਪਰੈ ਸੁਰੇਸ ਲੋਗ ਵਿਚਰੈ ਚੜੈ ਬਿਵਾਨ ਸੋਭੀ ਅਦੇਵ ਦੇਵ ਲੋਭੀ ਬੇਲੀ ਬਿੰਦਰਮ ਛੰਦ ਡਾ ਡਾ ਸੋ ਡਾਮਰ ਡੰਕਣੀ ਕਾ ਕਾ ਸੋ ਜੁਗਣੀ ਚਮ ਚਮਕ ਸਾਂਗ ਚਮਕੀਆਂ ਰਣ ਗਾਜ ਬਾਜ ਥਕੀਆਂ ਟਮ ਟਮਕ ਢੋਲ ਟਮਕੀਆਂ ਚਲ ਚਲਕ ਤੇਗ ਚਲਕੀਆਂ ਜਟ ਛੋਰ ਰੁਦਰ ਤਹ ਨੱਚੀਆਂ ਬਿਕਰਾਰ ਮਾਰ ਜਹ ਮਚੀਆਂ ਤੋਟਿਕ ਛੰਦ ਉਥਕੇ ਰਣ ਵੀਰਨ ਬਾਜ ਬਰੰਗ ਚਮਕੀ ਗਣ ਵਿੱਚ ਕਿਰਪਾਨ ਕਰੰ ਲਾਕੇ ਰਣ ਧੀਰਨ ਬਾਣ ਉਰੰਗ ਰੰਗ ਸਰੋਣ ਤੇ ਰਤ ਕੱਡੇ ਦੁਸਰੰਗ ਫਾਰੰਤ ਜਾ ਥਾਰੰਤ ਪਟੰਗ ਨਿਰਖੰਤ ਲਜੀ ਛਬ ਸਿਆਮ ਘਟੰਗ ਚਮਕੰਤ ਸੋਬਾਨ ਕਿਰਪਾਨ ਰਣੂ ਜਿਮ ਕੌਥ ਤੇ ਸਾਵਣ ਬਿਜ ਘਣੰ ਦੋਹਰਾ ਕਥਾ ਬ੍ਰਿਧ ਤੇ ਮੈਂ ਡਰੋ ਕਹਾ ਕਰੋ ਵਖਿਆਨ ਨਿਸਾ ਹੰਤ ਅਸਰੇ ਸੋ ਸਰ ਤੇ ਭਇਓ ਨਿਦਾਨ ਇਸ ਸ੍ਰੀ ਵਿਚਿਤ੍ਰ ਨਾਟਕੇ ਸੂਰਜ ਅਵਤਾਰ ਅਸ਼ਟ ਦਸਮੋ ਅਵਤਾਰ ਸਮਾਪਤ